ਰੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀ ਹੈ ਸਾਥ ਪੜ ਪੜ ਗੱਡੀ ਲੱਦੀ ਹੈ ਪੜਾਈ ਕਰ ਕਰਕੇ ਗੱਡੇ ਕਿਤਾਬਾਂ ਦੇ ਰੱਖ ਦਿੱਤੇ ਇੱਕ ਪਾਸੇ ਪੜ ਪੜ ਭਰੀ ਹੈ ਸਾਥ ਆ ਜਿਹੜੇ ਨਾਲ ਚੱਲਦੇ ਤੇ ਆਦਮੀ ਉਹਨਾਂ ਦੇ ਵੱਡਾ ਵਧੀਆ ਕਹਿੰਦੇ ਸਾਥੀ ਦੇ ਉੱਤੇ ਰੱਖੀ ਹੋਈ ਜਿਹੜੇ ਉਹ ਗਿਆਨ ਚਰਚਾ ਕਰਦੇ ਫਿਰਦੇ ਹੁੰਦੇ ਸੀ ਨਾ ਜਿਹਨੂੰ ਸ਼ਾਸਤਰਾਰਥ ਕਹਿੰਦੇ ਸੀ ਪੰਡਤ ਫਿਰਦੇ ਸੀ ਨਾ ਬੇੜੀਆਂ ਦੇ ਜਿਹੜੇ ਫਿਰਦੇ ਸੀ ਦਰਿਆਵਾਂ ਦੇ ਕਿਨਾਰੇ ਦਰਿਆਵਾਂ ਦੇ ਹੁਣ ਜਾਣਾ ਬੇੜੀ ਦੇ ਰਸਤੇ ਸੀ ਜਾਂ ਗੱਡਿਆਂ ਤੇ ਰਸਤੇ ਲੈ ਕਿਸੇ ਨੇ 2000 ਜਿੰਨਾ ਕੋਈ ਵੱਡਾ ਹੋਇਆ ਸੀ ਕਿਸੇ ਨੇ 2000 ਬੰਦੇ ਨਾਲ ਰੱਖੇ ਨੇ ਉਹਨਾਂ ਦੇ ਸਿਰ ਤੇ ਕਿਤਾਬਾਂ ਧਰੀਆਂ ਹੋਈਆਂ ਨੇ ਭਰੀਆ ਸਾਥ ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀਏ ਖਾਂ ਕੋਈ ਬੇੜੀਆਂ ਦੇ ਵਿੱਚ ਲੱਤੀ ਫਿਰਦਾ ਪੜ ਪੜ ਗੱਡੀਏ ਖਾਂ ਕਈਆਂ ਨੇ ਜਿਹੜੇ ਮਰ ਜਾਂਦੇ ਸੀ ਨਾ ਜਿਨ੍ਹਾਂ ਦੇ ਉਹਨਾਂ ਦੇ ਗ੍ਰੰਥ ਖਾਤਿਆਂ ਜੇ ਲੜ ਦਿੰਦੇ ਸੀ ਕਿਸੇ ਨੂੰ ਨਹੀਂ ਦਿੱਤੇ ਉਹਨਾਂ ਨੇ ਘਰ ਦੇ ਆਏ ਵੀ ਇੱਥੇ ਰਹੀ ਹੈ ਜੇ ਕੋਈ ਗੋਣਾ ਆ ਗਿਆ ਨਾ ਕਿਸੇ ਕੋਲ ਹਿੰਦੁਸਤਾਨ 'ਚ ਉਹਨੇ ਗਾਹ ਨਹੀਂ ਦਿੱਤਾ ਕਿਸੇ ਚਾਹੇ ਉਹ ਕੋਈ ਨੁਸਖਾ ਸੀਗਾ ਕਿਸੇ ਦਵਾਈ ਸੀ ਯੂਰਪ ਦੇ ਲੋਕਾਂ ਨੇ ਉਹਨੂੰ ਹਾਈਲਾਈਟ ਕੀਤਾ ਸਭ ਦੂਜੇ ਜ਼ਿਆਦਾ ਦੱਸੇ ਉਹ ਤਰੱਕੀ ਕਰਕੇ ਸਾਡੇ ਰਹਿ ਗਏ ਜੇ ਕਿਸੇ ਕੋਲ ਕੋਈ ਖੋਜ ਦੀ ਕੋਈ ਚੀਜ਼ ਮਿਲ ਜਵੇ ਉਹ ਦੂਜਿਆਂ ਨੂੰ ਨਹੀਂ ਦੇਣੀ ਇੱਥੋਂ ਸਵਾਰਥ ਦਾ ਪਤਾ ਲੱਗਦਾ ਵੀ ਸਵਾਰਥੀ ਸੀ ਜ਼ਿਆਦਾ ਸਵਾਰਥੀ ਹਿੰਦੁਸਤਾਨੀ ਸੀ ਸਭ ਤੋਂ ਵਧੀਆ ਧਰਮ ਹਿੰਦੁਸਤਾਨ ਦਾ ਸਭ ਤੋਂ ਜ਼ਿਆਦਾ ਸਵਾਰਥੀ ਇੱਥੇ ਦੇ ਲੋਕ ਹਿੰਦੁਸਤਾਨ ਸਭ ਤੋਂ ਵਧੀਆ ਧਰਮ ਹੈ ਸ਼ੁਰੂ ਤਾਂ ਰਹੀ ਹੈ ਗੁਰਮਤ ਇੱਥੇ ਵੇਦਾਂ ਵਿੱਚ ਰਹੀ ਹੈ ਉਹ ਤਾਂ ਪਹਿਲਾਂ ਜਵਾਨੀ ਰਹੀ ਹੈ ਪਰ ਸਭ ਤੋਂ ਚਰਾਣੀ ਮਤ ਹੈ ਆਦਮਤ ਹੈ ਗੁਰਮਤ ਤੇ ਨਾਨਕ ਨੇ ਜਿਹੜੀ ਪ੍ਰਗਟ ਕਰਦੀ ਕਹਿੰਦੇ ਉਹਨਾਂ ਨੂੰ ਸਮਝ ਨਹੀਂ ਹੈ ਸਮਝ ਨਹੀਂ ਸ਼ੁਰੂ ਤੇ ਚਲੀ ਗਈ ਹੈ ਇਹ ਮਤ ਕਰਦੀ ਹੈ ਜਦੀ ਸ੍ਰਿਸ਼ਟੀ ਰਚੀ ਹੋ ਉਹਦੀ ਮਤ ਆਦਮੀ ਹੈ ਜਿਸੇ ਉਹ ਕਿਉਂਕਿ ਹੁਕਮ ਨਾਲੇ ਸ੍ਰਿਸ਼ਟੀ ਰਚੀ ਆ ਹੁਕਮ ਹੈ ਹੁਕਮ ਦੀ ਵਿਆਖਿਆ ਹੋ ਗਈ ਹੈ ਉਹ ਜਿਹਨੇ ਸ੍ਰਿਸ਼ਟੀ ਰਚੀ ਉਸੇ ਚੀਜ਼ ਦੀ ਵਿਆਖਿਆ ਹੈ ਤਾਂ ਕਿਵੇਂ ਸ੍ਰਿਸ਼ਟੀ ਰਚੀ ਹੈ ਇਹ ਸਾਰੀ ਇਹਦੇ ਚ ਗਿਆਨ ਨਹੀਂ ਹੈ ਹੁਕਮ ਕੀ ਹੈ ਹੁਕਮ ਬੂਝ ਪਰਮ ਪਦ ਪਾਈ ਇਹ ਸਿਰਫ ਸ੍ਰਿਸ਼ਟੀ ਰਚੀ ਹੈ ਇਹਦਾ ਜੱਦੀ ਹੋਈ ਹੈ ਇਸ ਕਰਕੇ ਆਦ ਹੈ ਮਤ ਆਦ ਮਤ ਹੈ ਨਾ ਨਾਮ ਸ੍ਰਿਸ਼ਟੀ ਰਚਨਾ ਤੋਂ ਇਹ ਮਤ ਹੈ ਦੂਜੀਆਂ ਮਤਾਂ ਜਦ ਬਣੀਆਂ ਨੇ ਜਾਂ ਆਦਮੀ ਬਣਿਆ ਆਦਮੀ ਦੀ ਆਖਰੀ ਪੌੜੀ ਹੈ 84 ਲੱਖ ਤੋਂ ਬਾਅਦ ਚ ਪਹਿਲਾਂ ਜਾਨਵਰ ਬਣਦੇ ਆਏ ਨੇ ਪਹਿਲਾਂ ਪਾਣੀ ਹੋਏ ਜੀ ਨਾ ਪਾਣੀ ਤੋਂ ਪਹਿਲਾਂ ਧਰਤੀ ਹੈ ਜੀ ਪਾਣੀ ਪਾਣੀ ਦੇ ਜੀਵਾਂ ਨੇ ਫਿਰ ਧਰਤੀ ਬਣੀ ਫਿਰ ਆਦਮੀ ਬਣਿਆ ਕਿਤੇ ਜਾ ਕੇ ਆਦਮੀ ਨੇ ਮੱਥਾ ਬਣਾਇਆ ਦੁਨੀਆ ਆਦਮੀ ਨੇ ਮੰਦਰ ਬਣਾਏ ਨੇ ਆਦਮੀ ਨੇ ਗ੍ਰੰਥ ਬਣਾਏ ਨੇ ਹੋਰ ਤਾਂ ਕਿਸੇ ਜੂਨ ਦੇ ਗ੍ਰੰਥ ਹੈ ਨਹੀਂ ਤੇ ਬਾਕੀ ਪਤਾ ਨਾ ਸਭ ਤੋਂ ਬਾਅਦ ਚ ਬਣੀਆਂ ਨੇ ਇਹ ਆਤਮਾ ਹੈ ਉਹ ਹਿੰਦੂ ਮਤ ਨੂੰ ਕਹੇ ਜਾਂਦੇ ਸਾਡੀ ਪੁਰਾਣੀ ਮਤ ਪੁਰਾਣੀ ਜ਼ਰੂਰ ਹੈ ਉਹ ਕਿਉਂਕਿ ਪੁਰਾਣੀ ਜਿਹੜੀ ਚੀਜ਼ ਹੁੰਦੀ ਹੈ ਝੂਠ ਪੁਰਾਣਾ ਹੋ ਜਾਂਦਾ ਸੱਚ ਪੁਰਾਣਾ ਨਹੀਂ ਹੁੰਦਾ ਇਹ ਸੱਚਾ ਪੁਰਾਣਾ ਨਹੀਂ ਹੈ ਚਿਰਾਣਾ ਹੈ ਆ ਤੋਂ ਲੈ ਕੇ ਉਹ ਪੁਰਾਣਾ ਨਹੀਂ ਹੈਗਾ ਸੱਚਾ ਤਾਂ ਸੱਚੀ ਮਤ ਪੁਰਾਣੀ ਨਹੀਂ ਹੁੰਦੀ ਹੁੰਦੀ ਝੂਠੀ ਮਤ ਪੁਰਾਣੀ ਝੂਠ ਪੁਰਾਣਾ ਹੋ ਜਾਂਦਾ ਉਹ ਕਹਿ ਵੀ ਪੁਰਾਣੀ ਬੈਠੇ ਉਹ ਨੂੰ ਨਹੀਂ ਪਤਾ ਪੁਰਾਣੀ ਨਹੀਂ ਕਹਿੰਦੇ ਸਨਾਤਨ ਦੇ ਅਰਥ ਪੁਰਾਣੀ ਗੱਲ ਹੈ ਉਹਨਾਂ ਨੇ ਉਹਨਾਂ ਨੇ ਕਹਿੰਦਾ ਸੱਚ ਪੁਰਾਣਾ ਹੋਵੇ ਨਾ ਸੀਤਾ ਕਦੇ ਨਾ ਪਟ ਜਿਹੜੀ ਚੀਜ਼ ਪੁਰਾਣੀ ਹੋ ਗਈ ਕਬੀਰ ਕਹਿੰਦਾ ਕਬੀਰ ਬੇੜਾ ਜਰਜਰਾ ਪੁਰਾਣੀ ਹੋ ਗਈ ਮਤ ਬੇੜਾ ਪੁਰਾਣਾ ਹੋ ਗਿਆ ਫੂਟੇ 6000 ਜਿਹੜਾ ਚੀਜ਼ ਪੁਰਾਣੀ ਹੋ ਜਾਂਦੀ ਹੈ ਬੇੜਾ ਗੜ ਜਾਂਦਾ ਹੈ ਹਜ਼ਾਰਾਂ ਛੇਕ ਹੋ ਗਏ ਝੂੜ ਜੀ ਛੇਕ ਕਰੇ ਦਿੰਦਾ ਜੇ ਤਰਕ ਪਾਈਦੇ ਨੇ ਗਿਆਨ ਦੇ ਤੀਰ ਸਵਾਲ ਕਰਦੇ ਨੇ ਆਵੇ ਉਹ ਝੂਠ ਦੇ ਵੀ ਸਰਾਬ ਹੋ ਜਾਂਦੇ ਨੇ ਪੜੀਏ ਜਿੱਤੇ ਬਰਸ ਬਰਸ ਪੜੀਏ ਜਿੱਤੇ ਮਾਸ ਪੜੀਏ ਜਿੱਤੇ ਬਰਸ ਬਰਸ ਸਾਲਾਂ ਬੱਤੀ ਪੜਦੇ ਰਹੋ ਪੜਦੇ ਹੀ ਨੇ ਆਪਣੇ ਅਖੰਡ ਪਾਠ ਰੋਜ਼ ਹੁੰਦੇ ਹੀ ਨੇ ਐਸੇ ਬੰਦੇ ਦੇਖੇ ਨੇ ਜਿਨ੍ਹਾਂ ਦੇ ਸਾਰਾ ਗੁਰੂ ਗ੍ਰੰਥ ਸਾਹਿਬ ਜੋ ਜਿਹੜੇ ਕਹਿੰਦੇ ਨੇ ਅਸੀਂ ਚੌਕੜਾ ਮਾਰ ਕੇ ਸਾਰਾ ਪਾਠ ਕਰਕੇ ਉਠਾਂਗੇ ਸੋਝੀ ਕੋਈ ਨਹੀਂ ਗੁਰਬਾਣੀ ਉਹ ਪੜਦਾ ਨਹੀਂ ਗੱਲ ਸੀ ਯਾ ਸਾਰਾ ਇੱਕ ਤੁਸੀਂ ਪੰਕਤੀ ਦੱਸ ਦਿਓ ਕਿਸੇ ਬੰਦੇ ਦੀ ਸਾਰਾ ਬੰਦਾ ਤੁਹਾਨੂੰ ਸੁਣਾ ਦੇਣਗੇ ਜਿਹੜਾ ਮਰਜੀ ਪਤਾ ਨਹੀਂ ਪੰਕਤੀ ਦੱਸ ਦਿਓ ਇੱਕ ਸਾਰਾ ਬੰਦਾ ਸੁਣਾ ਦੇਣਗੇ ਉਹ ਪੰਡਤਾ ਵਰਗੇ ਹੀ ਨੇ ਜਿਹਨਾਂ ਦੀ ਆਹ ਆਉਂਦੀ ਸਾਡੇ ਜੀ ਵੀ ਨੇ ਪੜੀਏ ਜੇਤੀ ਆਰਜਾ ਪੜੀਏ ਜੇਤੇ ਬਰਖ ਬਰਖ ਪੜੀਏ ਜੇਤੇ ਮਾਸ ਪੜੀਏ ਜੇਤੀ ਆਰਜਾ ਸਾਰੀ ਉਮਰ ਪੜਦੇ ਰਹੀ ਪੜੀਏ ਜੇਤੇ ਸਾਸ ਪੜੀਏ ਜੇਤੇ ਸਾਸ ਇੱਕ ਸਾਲ ਇੱਕ ਦਿਨ ਪੜਨੀ ਇੱਕ ਵਾਰ ਪੜ ਲਈ ਜਗਾ ਜਾ ਗਈ ਬਸ ਉਹ ਖੜ ਗਿਆ ਜੇ ਮਨ ਖੜਿਆ ਨਹੀਂ ਨਾ ਕਿਸੇ ਗੱਲ ਤੇ ਬੰਦਿਆਂ ਦੀ ਬੰਦਣ ਵਾਲੇ ਪਾਸੇ ਨਹੀਂ ਆਇਆ ਫਿਰ ਚਾਹੇ ਸਾਰੀ ਜ਼ਿੰਦਗੀ ਪੜਦੇ ਰਹੋ ਕੀ ਹੋਇਆ ਪੜੀਏ ਜੇਤੇ ਸਾਸ ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਝਕਣਾ ਚਾਹ ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਝਕਣਾ ਸੱਚ ਕੋ ਗੱਲ ਲੇਖਿਆ ਉਹ ਕਿਹੜੀ ਹੈ ਉਹ ਇਹ ਹੈ ਵੀ ਮੰਨੇ ਦੇ ਫਿਰ ਜਿਹੜਾ ਮੰਨਣਾ ਨਹੀਂ ਨਾ ਹੈ ਉਹਦੇ ਬਿਨਾਂ ਪੜੋ ਬੁੱਝਣ ਦੇ ਬਿਨਾ ਐ ਕਹੋ ਪੜਿਆ ਨਾ ਹੀ ਭੇਦ ਬੁੱਝਣ ਦੇ ਬਿਨਾ ਪੜਨ ਦਾ ਕੋਈ ਪੜਦੇ ਰਹੋ ساری ਜ਼ਿੰਦਗੀ ਪੜਦੇ ਰਹੋ ਜੇ ਪੜ ਕੇ ਬੁੱਝਿਆ ਕੁਝ ਨਹੀਂ ਤਾਂ ਉਹ ਪੜਨ ਦਾ ਕੋਈ ਫਾਇਦਾ ਨਹੀਂ ਫਿਰ ਬੁੱਝੇ ਪਸ਼ੂ ਸਾਰੀ ਉਮਰ ਪਸ਼ੂ ਢੋਰੇ ਰਹੇ ਲੇਖੇ ਐ ਸਿਰਫ ਬੁੱਝਣਾ ਜਿਨ੍ਹਾਂ ਨੇ ਬੁਝ ਲਿਆ ਉਹਨਾਂ ਨੇ ਪ੍ਰਾਪਤ ਕਰ ਲਿਆ ਕੁਝ ਜੇ ਬੁਝਿਆ ਨਹੀਂ ਹੈਗਾ ਕੁਝ ਪ੍ਰਾਪਤ ਬੁਝਣਾ ਪ੍ਰਾਪਤ